ਅਥ ਬਨਵਾਸ ਕਥਨੰ ਸੀਤਾ ਅਨਮਾਨ ਬਾਚ ਵਿਜੈ ਛੰਦ ਛੰਦ ਕੀ ਅੰਸ਼ ਚਕੋਰਨ ਕਹਿ ਕਰ ਮੋਰਨ ਬਿੱਦਲਤਾ ਅਨਵਾਨੀ ਮਤ ਗੇਂਦਨ ਇੰਦਰ ਬਧੂ ਪੁਨ ਸਾਰ ਛਟਾ ਰਵ ਕੀ ਜੀਏ ਜਾਨੀ ਦੇਵਨ ਦੋਖਨ ਕੀ ਹਰਤਾ ਅਰ ਦੇਵਨ ਕਾਲ ਕਿਰਿਆ ਕਰ ਮਾਨੀ ਦੇਸਨ ਸਿੰਧ ਦਸੇਸਨ ਬ੍ਰਿੰਦ ਜੋਗੇਸਨ ਗੰਗ ਕੈ ਰੰਗ ਪਛਾਨੀ ਦੋਹਰਾ ਉਤ ਰਗਵਰ ਬਨ ਕੋ ਚਲੇ ਸੀਸ ਹੈ ਤਜ ਗ੍ਰੇਹ ਇਤੈ ਦਸਾ ਜੇ ਵਿਦ ਪਈ ਸਗਲ ਸਾਧ ਸੁਣ ਲੇ ਮਾਤਾ ਬਾਜ ਕਬਿਤ ਸਭੈ ਸੁਖ ਲੈ ਕੇ ਗਏ ਗਾੜੋ ਦੁਖ ਦੇਤ ਪੈ ਰਾਜਾ ਦਸ਼ਰਥ ਜੂ ਕੋ ਕਹਿ ਕਹਿ ਆਜ ਪਾਤ ਹੋ ਅਜ ਹੂੰ ਨਾ ਛੀਜੈ ਬਾਤ ਮਾਨ ਲੀਜੈ ਰਾਜ ਕੀਜੈ ਕਹੋ ਕਾਜ ਕੌਣ ਕੋ ਹਮਾਰੇ ਸੁਣ ਨਾਤ ਹੋ ਰਾਜ ਸੀ ਕੇ ਤਾਰੋ ਸਾਜ ਸਾਧਨ ਕਹਿ ਕੀਜੈ ਕਾਜ ਕਹੋ ਰਾਜ ਆਜ ਕਾਹੇ ਕਉ ਸਿਧਾਤ ਹੋ ਤਾਪਸੀ ਕੇ ਪੇਸ ਕੀਨੇ ਜਾਨ ਕੀ ਕੋ ਸੰਗ ਲੀਨੇ ਮੇਰੇ ਬਨਵਾਸੀ ਮੋ ਉਦਾਸੀ ਦੀਏ ਜਾਤ ਹੋ ਕਾਰੇ ਕਾਰੇ ਕਰ ਭੇਸ ਰਾਜਾ ਜੂ ਕੋ ਛੋਰ ਦੇ ਤਾਪਸੀ ਕੋ ਕਹਿ ਕਹਿ ਭੇਸ ਸਾਥ ਹੀ ਸਿਧਾਰ ਹੋ ਹੂੰ ਕੀ ਕਾਨ ਛੋਰੋ ਰਾਜ ਸੀ ਕੇ ਰਾਜ ਤੋਰੋਂ ਸੰਗ ਤੇ ਨਾ ਮੋਰੋਂ ਮੁਖ ਐਸੋ ਕਹਿ ਵਿਚਾਰ ਹੋ ਮੁੰਦਰਾ ਕਾਨ ਧਾਰੋਂ ਸਾਰੇ ਮੁਖ ਪੈ ਵਿਭੂਤ ਡਾਰੋਂ ਹਟ ਕੋ ਨਾ ਹਾਰੋਂ ਪੂਤ ਰਾਜ ਸਾਜ ਜਾਰ ਹੋ ਜੁਗਿਆ ਕੋ ਕੀਨੋ ਬੇਸ ਕੌਸਲ ਕੇ ਛੋਰ ਦੇਸ ਰਾਜਾ ਰਾਮਚੰਦ ਜੂ ਕੇ ਸੰਗ ਹੀ ਸਿਧਾਰ ਹੋ ਅਪੂਰਬ ਛੰਦ ਕਾਨਣੇ ਗੇ ਰਾਮ ਧਰਮ ਕਰਮ ਤਾਮ ਲਛਨੈ ਲੈ ਸੰਗ ਜਾਨ ਕੀ ਸੁਭਾਂਗੇ ਤਾਤ ਤਿਆਗੇ ਪ੍ਰਾਨ ਉਤਰੇ ਬਿਉਮਾਨ ਵਿਚਰੇ ਵਿਚਾਰ ਮੰਤਰੀਆਂ ਅਪਾਰ ਬੈਠਿਓ ਬਸਿਸ਼ਟ ਸਰਬ ਬੇਪੀਸ਼ਟ ਮੁਕੱਲਿਓ ਕਾਗਦ ਪਠੇ ਮਾਗਦ ਸੰਕੜੇ ਸਾਵੰਤ ਮਤੇ ਮਤੰਤ ਮੁਕੱਲੇ ਕੇ ਦੂਤ ਪੌਣ ਕੇ ਸੇ ਪੂਤ ਅਸ਼ਟ ਨਦੀਆਂ ਲਾਖ ਦੂਤ ਗੇ ਚਰਬਾਖ ਪਰਤਿਆ ਗੇ ਜਹਾਂ ਜਾਤ ਬੇ ਤੇ ਤਹਾਂ ਉਚਰੇ ਸੰਦੇਸ਼ ਊਰਦਗੇ ਔਦੇਸ਼ ਪੱਤਰ ਬਾਚੇ ਭਲੇ ਲਾਗ ਸੰਗੰਗ ਚਲੇ ਕੋਬ ਜੀਅੰਗ ਜਗਿਓ ਧਰਮ ਪਰਮੰ ਭਗਿਓ ਕਾਸ ਮੀਰੰਗ ਤਜਿਓ RAM RAMੰ ਭਜਿਓ ਪੁਜੇ ਆਵਦ ਸੂਰਮਾ ਸਨਧ ਹੀਰਿਓ ਔਧੇਸ ਮ੍ਰਿਤਕ ਕੰਕੇ ਭੇਸ ਪਰਥ ਬਾਤ ਕੇ ਕਈ ਸੋ ਲਖਿਓ ਕਸੂਤ ਬੋਲਿਓ ਸਪੂਤ ਤ੍ਰਿਗ ਮਈਆ ਤੋਹੇ ਲਜ ਲਈਆ ਮੋਹੇ ਕਾ ਕਰਿਓ ਕੁਕਾਜ ਕਿਉ ਜੀਐ ਨਿਲਾਜ ਮੋਹਿ ਜੈਵੇ ਤਹੀ RAM ਹੈਗੇ ਜਹੀ ਕੁਸੁਮ ਚਿੱਤਰ ਛੰਦ ਤਿਨ ਬਨਵਾਸੀ ਰਗਵਰ ਜਾਣਾਏ ਦੁਖ ਸੁਖ ਸੰਕਰ ਸੁਖ ਦੁਖ ਮਾਨੈ ਬਲ ਕਰ ਧਰ ਕਰ ਆਪ ਬਨ ਜਾਏ ਹੈ ਰਗਵਤ ਸੰਗ ਹਮ ਬਨ ਫਲਕੈ ਹੈ ਇਮ ਕਹ ਬਚਨਾ ਕਰ ਬਰ ਛੋਰੇ ਬਲ ਕਲ ਧਰ ਤਨ ਭੂਖਣ ਤੋਰੇ ਅਵਧਿਸ ਜਾਰੇ ਅਵਧੈ ਛਾਡਿਓ ਰਗਪਦ ਪਗ ਤਰ ਕਰ ਘਰ ਮਾਂਡਿਓ ਲਖ ਜਲ ਥਲ ਕਹ ਤਜ ਕੁਲ ਧਾਏ ਮਨ ਮਨ ਸੰਗ ਲੈ ਤੇ ਠਾਂ ਆਏ ਲਖ ਬਲ ਰਾਮ ਖਲ ਦਲ ਪੀਰੰ ਗਹਿ ਧਨ ਪਾਣੰ ਸਿਤ ਧਰਤੀ ਰੰਗ ਗਹਿ ਤਨ ਰਾਮੰ ਸਰਬਰ ਪੂਰੰ ਆਰਬਰ ਥਾਰੇ ਖਲ ਦਲ ਸੂਰੰ ਨਰਬਰ ਹਰਖੇ ਕਰ ਕਰੇ ਅਮਰੰ ਅਮਰੇ ਧਰ ਕੇ ਲਾਹ ਕਰ ਸਮਰੰ ਤਬ ਜਿਤ ਆਪਣੇ ਭਰਥਰ ਜਾਨੀ ਰਣ ਰੰਗ ਰਾਤੇ ਰਗਬਰ ਮਾਨੀ ਦਲ ਬਲ ਤਜ ਕਰ ਇਕਲੇ ਨਿਸਰੇ ਰਗਬਰ ਨਿਰਖੇ ਸਭ ਦੁਖ ਬਿਸਰੇ ਦ੍ਰਿਗ ਜਬ ਨਿਰਖੇ ਭਟ ਮਨ ਰਾਮੰ ਸਿਰ ਧਰ ਟੇਕਿਓ ਤਜ ਕਰ ਕਾਮੰ ਇਮ ਗਤ ਲਖ ਕਰ ਰਗਪਤ ਜਾਨੀ ਭਰਥਰ ਆਏ ਤਜ ਰਾਜਤਾਨੀ ਰਿਪਹਾ ਨਿਰਖੇ ਪਰਥਰ ਜਾਣੇ ਅਵਧ ਸਮੂਹੇ ਤਿਨ ਮਨ ਮਾਨੇ ਰਗਬਰ ਲਛਮਨ ਪਰ ਹਰ ਬਾਨੰ ਗਿਰ ਤਰ ਆਏ ਤਜ ਵਿਮਾਨੰ ਦਲ ਬਲ ਤਾਜ ਕਰ ਮਿਲ ਗਲ ਰੋਏ ਦੁਖ ਕਸ ਬਿਦ ਦੀਆ ਸੁਖ ਸਭ ਖੋਏ ਅਬ ਘਰ ਚਲੀਏ ਰਗਬਰ ਮੇਰੇ ਤਜ ਹਟ ਲਾਗੇ ਸਭ ਭਗ ਤੇਰੇ ਰਾਮਬਾਜ ਪਰਸੋਂ ਕੰਠਾ ਭੂਖਣ ਚੰਦ ਭਰਤ ਕੁਮਾਰ ਨਾ ਹੋਟ ਕੀਜੈ ਜਾ ਕਰੈ ਨਾ ਹਮੈ ਦੁਖ ਦੀਜੈ ਰਾਜ ਕਹਿਓ ਜੋ ਹਮੈ ਹਮ ਮਾਨੀ ਤ੍ਰਿਉਦਸ ਬਰਖ ਬਸੈ ਵਨ ਧਾਨੀ ਤ੍ਰਿਉਦਸ ਬਰਖ ਬਿਤਾਇ ਫਿਰਿਐ ਹੈ ਰਾਜ ਸੰਘਾਸਨ ਛਤਰ ਸੁਹੈ ਹੈ ਜਾਹੋ ਕਰੈ ਸਿਗ ਮਾਨ ਹਮਾਰੀ ਰੋਵਤ ਤੋਰ ਉਤੈ ਮਹਤਾਰੀ ਵਰਥਬਾਜ ਰਾਮ ਪ੍ਰਤ ਕੰਠ ਭੂਖਣ ਛੰਦ ਜਾਓ ਕਹਾ ਪਗ ਭੇਟ ਕਹੋ ਤੋ ਲਾਜ ਨਾ ਲਾਗਤ ਰਾਮ ਕਹੋ ਮੋਹ ਮੈਂ ਅਤ ਦੀਨ ਮਲੀਨ ਬਿਨਾ ਗਤ ਰਾਖ ਲੈ ਰਾਜ ਵਿਖੈ ਚਰਨਾ ਮਤ ਚਛ ਭੀਨ ਸੁਪਛ ਜਿਵੰ ਕਰ ਤਿਉ ਪ੍ਰਭ ਤੀਰ ਗਿਰੋ ਪਗ ਭਰਥਰ ਅੰਕ ਰਹਿ ਗਹਿਰਾਮ ਤਿਸੈ ਤਬ ਰੋਏ ਮਿਲੇ ਲਛਨਾਦ ਭਈਆ ਸਭ ਪਾਣ ਪੀਆ ਜਿ ਗਾਇ ਸੋ ਵੀਰਾ ਫੇਰ ਕਯੋ ਹਸ ਸ੍ਰੀ ਰਗਬੀਰਾ ਤ੍ਰਿਉਦਸ ਬਰਖ ਗਏ ਫਿਰ ਆਇ ਹੈ ਜਾਓ ਹਮੈ ਕਜ ਕਾਜ ਕਿਵੈ ਹੈ ਚੀਨ ਗਏ ਚਤਰਾ ਚਿਤ ਮੋਹ ਸਭ ਸ੍ਰੀ ਰਗਵੀਰ ਕਹੀ ਅਸ ਕੈ ਜਬ ਮਾ ਸਮੋਹ ਸੁਪਾਵਰ ਲੀਨੀ ਔਰ ਬਸੇ ਪੁਰ ਔਦ ਨਾ ਚੀਨੀ ਸੀਸ ਜਟਾਨ ਕੋ ਝੂਠ ਤਰੇ ਬਰ ਰਾਜ ਸਮਾਜ ਦਿਓ ਪਉਆ ਪਰ ਰਾਜ ਕਰੇ ਦਿਨ ਹੋ ਤੁਝਿਆਰੈ ਰਹਿਨ ਭੈ ਰਗਰਾਜ ਸੰਭਾਰੈ ਜੱਜਰ ਭਇਓ ਝੁਰ ਝੰਜਰ ਦਿਓ ਤਨ ਰਾਖਤ ਸ੍ਰੀ ਰਗਰਾਜ ਵਿਖੈ ਮਨ ਬੈਰਨ ਕੇ ਰਣ ਬਿੰਦ ਨਿਕੰਦਤ ਭਾਗਤ ਕੰਠ ਭੂਖਣ ਛੰਦਤ ਝੂਲਾ ਛੰਦ ਇਤੈ ਰਾਮ ਰਾਜੰ ਕਰੈ ਦੇਵ ਕਾਜੰ ਧਰੋ ਬਾਨ ਪਾਨੰ ਪਰੈ ਵੀਰ ਮਾਨੰ ਜਹਾਂ ਸਾਲ ਪਾਰੇ ਦ੍ਰੁਵੰਗ ਤਾਲ ਨਿਆਰੇ ਛੁਐ ਸੁਰਗ ਲੋਕੰ ਹਰੈ ਜਾਤ ਸੋਕੰ ਤਹਾਂ RAM ਬੈਠੇ ਮਹਾਬੀਰ ਐਠੇ ਲਿਏ ਸੰਗ ਸੀਤਾ ਮਹਾ ਸੁਬਰ ਗੀਤਾ ਬਿਧੰਗ ਬਾਗ ਬੈਣੀ ਮਿਰਗੀ ਰਾਜ ਨੈਣੀ ਕਟੰਗ ਛੀਨ ਦੇਸੀ ਪਰੀ ਪਦਮਨੀ ਸੀ ਚੜੇ ਪਾਨ ਬਾਨੀ ਤਰੇ ਸਾਨ ਮਾਨੋ ਚਛਾ ਬਾਨ ਸੋ ਹੈ ਦੋ RAM ਰਾਣੀ ਫਿਰੈ ਖਿਆਲ ਸੋ ਏਕ ਹਵਾਲ ਸੇ ਤੀ ਛੁਟੇ ਇੰਦਰ ਸੇ ਤੀ ਮਨੋ ਇੰਦਰ ਧਾਨੀ ਮਨੋਂ ਨਾਗ ਬਾਂਕੇ ਲਜੀ ਆਪ ਬਾਂਕੈ ਰੰਗੇ ਰੰਗ ਸੋਹਾਵ ਸੋ ਰਾਮ ਬਾਰੇ ਮ੍ਰਿਗਾ ਦੇਖ ਮੋਹੇ ਲਖੇ ਮੀਨ ਰੋਹੇ ਜਿਨੈ ਨੈਕ ਜੀਨੇ ਤਿਨੋ ਪ੍ਰਾਨ ਵਾਰੇ ਸੁਨੇ ਕੂਗ ਕੇ ਕੋਕਲਾ ਕੋਬ ਕੀਨੇ ਮੁਖੰ ਦੇਖ ਕਹਿ ਚੰਦ ਦਾਰੇ ਰਖਾਈ ਲਖੇ ਨੈਨ ਬਾਂਕੇ ਮਨੈ ਮੀਨ ਮੋਹੈ ਲਖੇ ਜਾਤ ਕੇ ਸੂਰ ਕੀ ਜੋਤ ਛਾਈ ਮਨੋ ਫੂਲ ਫੂਲੇ ਲਗੇ ਨੈਣ ਚੂਲੇ ਲਖੇ ਲੋਗ ਭੂਲੇ ਬਨੇ ਜੋਰ ਐਸੇ ਲਖੇ ਨੈਨ ਥਾਰੇ ਵਿਧੇ RAM ਪਿਆਰੇ ਰੰਗੇ ਰੰਗ ਸਾਰਾਵ ਸੁਹਾਵ ਜੈਸੇ ਰੰਗੇ ਰੰਗ ਰਾਤੇ ਮੈਂ ਮਤ ਮਾਤੇ ਮਕਬੂਲ ਗੁਲਾਬ ਕੇ ਫੂਲ ਸੋਹੈ ਨਰਗਸ ਨੇ ਦੇਖ ਕਹਿ ਗਿਆ ਠਾ ਮਿਰਗੀ ਰਾਜ ਕੇ ਦੇਖ ਤੈ ਮਾਨ ਮੋਹੈ ਸਭੋ ਰੋਜ ਸਰਾਬ ਨੇ ਸ਼ੋਰ ਲਾਇਆ ਪ੍ਰਜਾ ਆਮ ਜਹਾਨ ਕੇ ਪੇਖ ਵਾਰੇ ਪਵਾ ਤਾਨ ਕਮਾਨ ਕੀ ਪਾਂਤ ਪਿਆਰੀ ਨਿਕਮਾਨ ਹੀ ਨੈਨ ਕੇ ਬਾਨ ਮਾਰੇ ਇਕ ਬਿਤ ਉੱਚੇ ਧਰਮਸਾਲ ਜਹਾਂ ਲਾਂਬੇ ਵਟ ਤਾਲ ਤਹਾਂ ਐਸੀ ਠੌਰ ਤਪ ਕੋ ਵਧਾਰੈ ਐਸੋ ਕੌਣ ਹੈ ਜਾ ਕੀ ਛਬ ਦੇਖ ਦੁਤ ਖਾਂਡਵ ਕੀ ਫੀਕੀ ਲਾਗੈ ਆਬਾ ਤਾ ਕੀ ਨੰਦਨ ਬਿਲੋਕ ਭਜੇ ਮੌਨ ਹੈ ਤਾਰਨ ਕੀ ਕਹਾ ਨੈਕ ਨਬ ਨਾ ਨਿਹਾਰਿਓ ਜਾਏ ਸੂਰਜ ਕੀ ਜੋ ਤਹਾਂ ਚੰਦਰ ਕੀ ਨਾ ਜਾਉਨ ਹੈ देव ना निहार्यो को दैत ना बिहार्यो तहाँ पंछी की ना गम जहाँ चीटी को ना गौन है पूर्व छंद लखिए अलख तकिय सुभाच तायो विराद बंकड़ियो विवाद लखिया अवध संभयो सनाथ सम्मले हथियार उरड़े लुझार छिकड़ी चावंड समूहे सावंत सजिया सुवाहा अछरो उछा पखरे पवंग मोहले मतंग चावड़ी चिंकार उजरे लुझार ਸਿੰਧਰੇ ਸੰਧੂਰ ਬਜੇ ਤੰਦੂਰ ਸੱਜੀਏ ਸੁਵਾਹਾ ਅਛਰੋ ਛਾ ਵਿਛੜੇ ਉਝਾੜ ਸੰਭਲੇ ਸੁਮਾਰ ਹਾਹਲੇ ਹੰਕਾਰ ਅੰਕੜੇ ਅੰਗਾਰ ਸੰਭਲੇ ਲੁਝਾਰ ਛਿਟਕੇ ਵਿਸਿਆਰ ਹਾਹਲੇ ਅੰਗਵੀਰ ਸੰਗਰੇ ਸੁਬੀਰ ਵੀਰ ਅਨੂਪ ਨਰਾਛੰਦ ਗਜੰ ਗਜੇ ਹੈ ਹੰਹਲੇ ਹਲੇ ਹਲਾ ਹਲੀ ਹਲੋ ਅਲੰਬ ਭਜ ਸਿੰਧਰੇ ਸੁਰੰਗ ਛਟੰਤ ਬਾਣ ਕੇ ਵਿਲੰਗ ਪਪਕ ਪਖਰੇ ਤੁਰੇ ਪਭਖ ਖਾਏ ਨਿਰਮਲੰ ਪਲੁਥ ਲੁਥ ਬਿਥਰੀ ਅਮਥ ਜੁਥ ਉਥਲੰ ਅਜੁਥ ਲੁਥ ਬਿਥਰੀ ਮਿਲੰਤ ਹੱਥ ਅੰਗ ਘੁਮ ਕਾਏ ਕੂਮੇ ਬਬਕ ਵੀਰ ਦੁਧਰੰ ਕਿਲੰਕਰੰਤ ਖੱਪਰੀ ਪਿਪੰਤ ਸ੍ਰੋਣ ਪਾਨਿਯੰ ਪੈਰ ਵੰਗ ਸ੍ਰਤੰ ਉਠੰਤ ਜੁਧ ਜਵਾਲਿਆ ਫਿਕੰਤ ਫਿੰਕਤੀ ਫਿਰੰ ਰੜੰਤ ਗਿੱਧ ਬ੍ਰਿਧ ਨੰਗ ਡਹਾਕ ਡਾਂਵਰੀ ਉਠੰ ਬਕਾਰ ਵੀਰ ਬੈਤਲੰ ਖਾਤ ਖਗ ਖਤਰੀ ਅੰਖੇ ਮੰਤ ਧਾਰ ਉਜਲੰ ਅੰਕ ਜਾਣ ਸਾਵ ਲੰਗ ਲਸੰਤ ਬੇਗ ਬਿਜਲੰ ਪਿਪੰਤ ਸੋਣ ਖਪਰੀ ਪਖੰਤ ਮਾਸ ਚਾਵ ਡੰਗ ਹਕਾਰ ਵੀਰ ਸੰਭੜੈ ਲੁਝਾਰ ਧਾਰ ਦੁਧਰੰ ਪੁਕਾਰ ਮਾਰ ਕੈ ਪਰੇ ਸਹੰਤ ਅੰਗ ਭਾਰਿਅੰ ਬਿਹਾਰ ਦੇਵ ਮੰਡਲੰ ਕਟੰਤ ਖਗ ਧਾਰਿਅੰ ਪ੍ਰਚਾਰ ਵਾਰ ਪੈਜ ਕੈ ਕੁਮਾਰ ਕਾਏ ਕੂਮਹੀ ਤਪੀ ਮਨੋ ਅਧੋ ਮੁਖੰ ਸੋ ਧੂਮ ਆਗ ਧੂਮਹੀ ਤੁਟੰਤ ਅੰਗ ਪੰਗਿਅੰ ਬਹੰਤ ਅਸਤਰ ਤਾਰਿਅੰ ਉਠੰਤ ਛੇਛੀ ਇਛਿੰ ਪਿਪੰਤ ਮਾਸ ਹਾਰਿਅੰ ਅਘੋਰ ਕਾਇ ਅਗਹਿ ਕਟੇ ਪਰੇ ਸੋ ਪ੍ਰਾਸਨੰ ਕੁਮੰਤ ਜਾਣ ਰਾਵ ਲੰਗ ਲਗੇ ਸੋ ਸਿੱਧ ਆਸਣੰ ਪਰੰਤ ਅੰਗ ਪੰਗ ਹੋਏ ਬਕੰਤ ਮਾਰ ਮਾਰਿਅੰ ਬਦੰਤ ਜਾਣ ਬੰਦੀਅੰ ਸੁਕ੍ਰਿਤ ਕ੍ਰਿਤ ਅਪਾਰਿਅੰ ਬਜੰਤ ਤਾਲ ਤੰਬਰੋਂ ਬਸੇਖ ਬੀਨ ਬੇਣ ਅੰਗ ਮਿਰਦੰਗ ਚਾਲਨਾ ਫਿਰੰ ਸਨਾਏ ਭੈਰ ਭੈ ਕਰੰ ਉਠੰਤ ਨਾਦ ਨਿਰਮਲੰਗ ਤੁਟੰਤ ਤਾਲ ਤਥਯੰ ਬਦੰਤ ਕਿਤ ਬੰਦੀਯੰ ਕਬਿਦਰ ਕਾਗ੍ਯ ਕਥਯੰ ਤਲੰਤ ਤਾਲ ਮਾਲਿਯੰ ਖਾਂਤ ਖਗ ਖੇਤਯੰ ਚਲੰਤ ਬਾਣ ਤੀਸ਼ਨੰ ਅਨੰਤ ਅੰਤ ਕੰਕਯੰ ਸਿਮਟ ਸਾਂ ਸੁੰਕੜੰ ਸਟਕ ਸੂਲ ਸੇਲਿਯੰ ਗੁਰਲੰਤ ਰੁੰਡ ਮੁੰਡਯੰ ਚਲੰਤ ਚਾਲ ਅਜਲੰ ਬਚਿੱਤਰ ਚਿੱਤਰ ਤੰਗ ਸਰੰਗ ਬਹੰਤ ਦਾਰੁਣੰ ਰਣੰ ਟਲੰਤ ਢਾਲ ਅਢਲੰ ਟਲੰਤ ਚਾਰ ਚਾਮਰੰ ਦਲੰਤ ਨਿਰਦਲੋ ਦਲੰਗ ਤਪਾਤ ਦੇ ਤੰਗ ਉਠੰਤ ਗੱਦ ਸਦਿਅੰ ਨਦ ਨਦ ਦੁਭਰੰ ਪਰੰਤ ਪੱਤਰ ਚੌਸ਼ਟੀ ਕਲੰਕ ਖੇਚਰੀ ਕਰੰ ਫਿਰੰਤ ਹੂਰ ਪੂਰਿਅੰ ਬਰੰਤ ਦੁੱਧ ਰੰਗ ਨਰੰਗ ਸਨਦ ਬਦ ਗੋਧਿਅੰ ਸੁਸੋਭ ਅੰਗੁਲੰਗ ਤ੍ਰਿਣਗ ਡਕੰਤ ਢਾਕਣੀ ਪ੍ਰਮੁ ਪਖੰਤ ਆਮਿਖੰਗ ਰਣੰ ਕਿਲੰਕ ਦੇਵੀਅੰ ਕਰੰ ਡਹਾਕ ਡਾਮਰੂ ਸਰੰਗ ਕੜਕ ਕਤੀਅੰ ਉਠੰ ਪਰੰਤ ਧੂਰ ਪਖਰੰ ਬਵਜ ਸਿੰਧਰੇ ਸੁਰੰਗ ਨਿਰਘਾਤ ਸੂਲ ਸਹਿ ਹਥਿਅੰਗ ਭਜ ਕਾਤਰੋ ਰਣੰਗ ਨਿਲਜ ਭਜ ਭੂ ਪਰੰ ਸੋ ਸ਼ਸਤਰ ਅਸਤਰ ਧਿੰਗ ਜੁਝੰਤ ਜੋਦਣੋ ਜੁਦੰ ਅਰੁਜ ਪੰਕ ਲੱਜਣੰ ਕਰੰਤ ਦ੍ਰੋ ਕੇਵਲੰ ਪਰੰਤ ਅੰਗ ਪੰਗ ਹੈ ਉਠੰਤ ਮਾਸ ਕਰਦਮੰ ਖਿਲੰਦ ਜਾਣ ਕਦਮੰ ਸੋ ਮੱਝ ਕਾਨ ਗੋਪਿਕੰ ਢਾਕ ਡੋਰ ਡਾਕਣੰ ਚਲੰਤ ਚਾਲ ਰੋ ਸੁਰੰਗ ਨਦ ਨਾਦ ਰੰਗ ਬਜੰਤ ਭੇਰ ਪੀਖਣੰ ਕੁਰੰਤ ਘੋਰ ਦੁੰਦਬੀ ਕਰੰਤ ਕਾਨ ਰੇ ਸੁਰੰਗ ਕਰੰਤ ਧਾਜ ਰੋਚੜੰਗ ਬਜੰਤ ਬਾਂਸੁਰੀ ਬਰੰ ਨਚੰਤ ਬਾਜ ਤੀਛਣੰ ਚਲੰਤ ਚਾਚਰੀ ਕ੍ਰਿਤੰ ਲਖੰਤ ਲੀਕ ਊਰਬੀਆਂ ਸੁਭੰਤ ਕੁੰਡਲੀ ਕਰੰ ਉਡੰਤ ਧੂਰ ਭੂਰਿਆਂ ਖੁਰੀਨ ਨਿਰਦਲੀ ਨਭੰ ਪਰੰਤ ਪੂਰ ਭੂਰ ਭੌਰੰ ਭੌਰ ਠੌਰ ਜਿਉ ਜਲੰ ਭਜੰਤ ਧੀਰ ਬੀਰਣੰ ਚਲੰਤ ਮਾਨ ਪ੍ਰਾਨ ਲੈ ਦਲੰਤ ਪੰਤ ਦੰਤੀਆਂ ਭਜੰਤ ਹਾਰ ਮਾਨ ਕੈ ਵਿਲੰਤ ਦਾਤ ਕਾਸ ਲਹਿਰ ਰਛ ਸ਼ਬਦ ਉਚਰੰ ਬਿਰਾਦ ਧਾਨ ਮੰਗ ਜਿਜੋ ਸੋ ਹੱਥ ਰਾਮ ਨਿਰਮਲੰ ਇਹ ਸ੍ਰੀ ਬਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਬਿਰਾਦ ਦਾਨੁ ਬਧਾ